ਚੌਪਈ ਪ੍ਰਾਚੀ ਦਿਸ਼ਾ ਪ੍ਰਗਟ ਪ੍ਰਗਟਿਕ ਨਗਰੀ ਖੰਬਾਵਤ ਸਭ ਜਗਤੁ ਜਗਰੀ ਰੂਪ ਸੈਣ ਰਾਜਾ ਤਹਕੇਰਾ ਰਾਜਾ ਕੇ ਦੁਸ਼ਮਨ ਵਾਚਾ ਨੇਰਾ ਮਦਨ ਮੰਜਰੀ ਨਾਰ ਤਮਨ ਕੀ ਸਸ ਕੀ ਸੀ ਛਬ ਲਗਤ ਜਮਨ ਕੀ ਮ੍ਰਿਕੇ ਨੈਣ ਦੋ ਹਰਿ ਦੀਨੇ ਸੁਖ ਨਾਸਾ ਕੋ ਕਿਲ ਬਚ ਦੀਨੇ ਰਾਜਾ ਪੀਤ ਅਮਲ ਸਭ ਭਾਰੀ ਭਾਂਤ ਭਾਂਤ ਸੋ ਭੋਗਤ ਨਾਰੀ ਪੋਸਤ ਭਾਂਗ ਅਫੀਮ ਚੜਾਵੇ ਪਿਆਲੇ ਪੀ ਪਚਾਸ ਇਕ ਜਾਵੇ ਅੜਿਲ ਭਾਂਤ ਭਾਂਤ ਰਣੀਆਂ ਸੋ ਭੂਖ ਕੁਮਾਵੀ ਆਸਨ ਚੁੰਬਨ ਕਰਤ ਨਾ ਗਰ ਨਾ ਆਵੀ ਚਾਰ ਪਹਿਰ ਰਤ ਕਰੈ ਅਧਿਕ ਸੁਖ ਪਾਏ ਕੈ ਹੋ ਜੋ ਰਾਣੀ ਤੇ ਰਮੈ ਰਹਿ ਉਰਝਾਏ ਕੈ ਸ੍ਰੀ ਰਸ ਤਿਲਕ ਮੰਜਰੀ ਤ੍ਰਿਯਕ ਬਖਾਨੀਐ ਅਧਿਕ ਜਗਤ ਕੇ ਮਾਂ ਧਨਵਤੀ ਜਾਨੀਐ ਜਾ ਵਿਤਰੀ ਜਾਏ ਫਰਨ ਸ਼ਾਹ ਚਬਾਵੀ ਹੋ ਸੋਹੀ ਸੂਨਾ ਪੂਲ ਭਾਂਗ ਕੋ ਖਾਵੀ ਛਾਉ ਆਪ ਕੋ ਸਿਆਨੋ ਅਦ ਕਹਾਵਹੀ ਭੂਲ ਭਾਂਗ ਸੁਪਨੇ ਹੂਨਾ ਕੋਟ ਚੜਾਵੇ ਪੀਐ ਜੋ ਰਾਣੀ ਭਾਂਗ ਅਦਕਤਾ ਸੋ ਨਰੈ ਹੋ ਕੌਡੀ ਕਰਤੇ ਦਾਨ ਨਾ ਸ਼ੋ ਕਾਤਰ ਕਰੈ ਚਉਪਈ ਪੀਤ ਭਾਂਗ ਕਾਹੂ ਜੋ ਹੇਰੈ ਠਾਡੋ ਹੋਤ ਨ ਤਾਕੇ ਨੇਰੈ ਭਇਓ ਸਦਨ ਤੇ ਕਹਿ ਉਜਾਰਾ ਜਾ ਕੈ ਕੂੰਡਾ ਵਜੈ ਦੁਆਰਾ ਤਾ ਕੋ ਹੋਤ ਉਜਾਰ ਕਹੈ ਘਰ ਭਾਂਗ ਭੀਮ ਭਗਤ ਹੈ ਜੋ ਨਰ ਸੋਫੀ ਸਕਲ ਬੁੱਧ ਬਲ ਰਹਿ ਅਮਲਨ ਕੋ ਕਛੂ ਕਹਿ ਨਹ ਕਹੈ ਯਹ ਰਸ ਤਿਲਕ ਮੰਜਰੀ ਸੁਨੀ ਗਈ ਪਾਸ ਹਸ ਮੂਡੀ ਧੁਨੀ ਕਹਾਂ ਭਗਤ ਹੈ ਭਰਿਓ ਮੰਦ ਮਤ ਬਾਹਨ ਸੋਭ ਸੀਤਲਾ ਕੀ ਗਤ ਛੰਦ ਅਮਲ ਪੀਐ ਨਿਰਪਰਾਜ ਅਦ ਕੀ ਨ ਬਿਹਾਰੈ ਅਮਲ ਸੂਰਮਾ ਪੀਐ ਦੁਜਨ ਸਿਰ ਖੜਕ ਪ੍ਰਹਾਰੈ ਅਮਲ ਪਖੈ ਜੋਗੀਸ ਧਿਆਨ ਜਦਪਤ ਕੋ ਧਰਹੀ ਚਾਖ ਤਮਨ ਕੋ ਸਵਾਦ ਸੂਮ ਸੋਭੀ ਕਿਆ ਕਰਹੀ ਸ਼ਾਹੋ ਬਾਚ ਅਮਲ ਪੀਤ ਜੇ ਪੁਰਖ ਪਰੇ ਦਿਨ ਰਹਿਣੂ ਘਾਵਤ ਅਮਲ ਜੋ ਘਰੀ ਨਾ ਪੀਐ ਤਾਪ ਤਿਨ ਕਾਹ ਚੜ ਆਵਤ ਅਮਲ ਪੁਰਖ ਜੋ ਪੀਐ ਕਿਸੂ ਕਾਰਜ ਕੇ ਨਾਹੀ ਅਮਲ ਖਾਏ ਗੜ ਰਹਿ ਮ੍ਰਿਤਕ ਹੋਇ ਕੈ ਘਰ ਮਾਹੀ ਤ੍ਰਿਓ ਬਾਜ ਸਿਆਣੇ ਸੋਚਤ ਰਹਿ ਰਾਜ ਕੈ ਰਿਐ ਕਮਾਵੈ ਸੂਮ ਸੰਚ ਧਨ ਰਹਿ ਸੂਰ ਦਿਨ ਏਕ ਲੁਟਾਵੈ ਅਮਲ ਪੀਏ ਜਸ ਹੋਏ ਦਾਨ ਖਾਂਡੇ ਨਹੀਂ ਨੋ ਅੰਤ ਗੁਦਾ ਕੇ ਪੈਂਡ ਸੂਮ ਸੋ ਵੀ ਜੀ ਦੀਨੋ ਭਾਗ ਪੁਰਖ ਵੈ ਪੀਐ ਭਗਤ ਹਰ ਕੀ ਜੇ ਕਰਹੀ ਭਾਗ ਭਗਤ ਵੈ ਪੁਰਖ ਕਿਸੂ ਕੀ ਆਸ ਨਾ ਧਰਹੀ ਅਮਲ ਪੀਤ ਤੇ ਵੀਰ ਵਰਤ ਜਿਨ ਤ੍ਰਿਣ ਮਸਤਕ ਪਰ ਤੇ ਕਿਆ ਪੀਵੈ ਭਾਂਗ ਰਹਿ ਜਿਨ ਕੇ ਤਕਰੀ ਕਰ ਅੜਿਲ ਸਦਾ ਸਰੋਹੀ ਉਪਰ ਕਰ ਜਿਨ ਕੋ ਰਹਿ ਸਿਰ ਮੋ ਖਾਏ ਕਿਰਪਾਨ ਜੋ ਤੇ ਕਟ ਬਚ ਕਹੈ ਨਿੰਬੂਆ ਟਿਕ ਕਹਿ ਰੈ ਮੂਛ ਐਸੇ ਕੀਏ ਹੋ ਤੇ ਨਰ ਪੀਵੈ ਭਾਂਗ ਕਹਾਂ ਪਸ ਤੈ ਪੀਏ ਅਗੰਜਾਨ ਜੋ ਗੰਜਿਤ ਸਦਾ ਅਗੰਜ ਨਰ ਤਰਸਤ ਤਾਪ ਤੁਰ ਜਾਏ ਨਿਰਖ ਜੇ ਖੜਗ ਕਰ ਤੇ ਪੀਵਤ ਹੈ ਭਾਂਗ ਅਧਿਕ ਦਿਨ ਜਸ ਲਏ ਹੋ ਦਾਨ ਖਾਂਡ ਕੈ ਪ੍ਰਥਮ ਬਹੁਰ ਜਗ ਤੇ ਗਏ ਦੋਹਰਾ ਤੇ ਨਰ ਕੈ ਫਨ ਕੋ ਪੀਤ ਤੈ ਕਿਆ ਪੀਹੈ ਅਜਾਨ ਕਰ ਤਕਰੀ ਪਕਰਤ ਰਹਿਓ ਕਸੀ ਨਾ ਕਮਰ ਕਿਰਪਾਨ ਚਉਪੀ ਯੋ ਸੁਨ ਬੈਣ ਛਾਉ ਰਿਸ ਪਰਿਓ ਨੇਤਰੇ ਕਹਿ ਕਟ ਬਚਨੇ ਉਚਰਿਓ ਲਾਤ ਮੁਸ਼ਟ ਵੇ ਪ੍ਰਹਾਰਾ ਤੈ ਕਿਉ ਐਸੀ ਭਾਂਤ ਉਚਾਰਾ ਤ੍ਰਿਓ ਬਾਜ ਕਉ ਸ਼ਾਉ ਤੋ ਸਾਚੋ ਚਰੂ ਤੁਮ ਤੇ ਤਉ ਅਤਕ ਜੀ ਡਰੂ ਜੋ ਕੁਲ ਰੀਤ ਵੱਡਣ ਚਲ ਆਈ ਸੋ ਮੈਂ ਤੋਹਿ ਪ੍ਰਤ ਕਹਤ ਸੁਨਾਈ ਛਪੈ ਚੰਦ ਦਿਜਨ ਦਾਨ ਦੀ ਬੋ ਦੁਰਜਾਨ ਸਿਰ ਖੜਕ ਬਜੈ ਬੋ ਮਹਾ ਦੁਸ਼ਟ ਕਾ ਦੰਡ ਦਾਰਦ ਜੀਵਨਾਨ ਗਵੈ ਬੋ ਨਿਜ ਨਾਰਨਿਕੇ ਕੇ ਚਿਰ ਲੋ ਮਜ ਮੰਡਬ ਖੰਡ ਖੰਡ ਰਣ ਖੇਤ ਖਲਨ ਖੰਡਨ ਸੋ ਖੰਡਬ ਅਮਲ ਨਾ ਪੀ ਏਤੀ ਕਰੈ ਕਿਉ ਆਇਓ ਮਹਿ ਲੋਕ ਮਹਿ ਸੁਰ ਅਸੁਰ ਜਜ ਗੰਧਰਬ ਸਭੈ ਤੇ ਨਰ ਕਉ ਹਸਿਆਸ ਕਹੈ ਛੰਦ ਸੋ ਨਰ ਪੀਤ ਨਾ ਭਾਂਗ ਰਹਿ ਕੌਡੀ ਮਹਿ ਜੇ ਚਿਤ ਸੋ ਨਰ ਅਮਲ ਨਾ ਪੀਐ ਦਾਨ ਪੇ ਨਹਿ ਜਾ ਕੋ ਹਿਤ ਸਿਆਨੋ ਅਤਿਕ ਕਹਾਏ ਕਾਖ ਕੀ ਉਪਮਾ ਪਾਵਹਿ ਅੰਤ ਸਵਾਰ ਜਿਉ ਮਰੈ ਦੀਨ ਦੁਨੀਆ ਪਛਤਾਵਹਿ ਦੋਹਰਾ ਅੰਤ ਕਾਗ ਕੀ ਮ੍ਰਿਤ ਮਰੈ ਮਨ ਭੀਤਰ ਪਛਤਾਏ ਖੰਡਾ ਗਹਿਓ ਨਾ ਜਸ ਲਿਓ ਕਛੂ ਜਗਤ ਕੇ ਮਾਏ ਸ਼ਾਹਬਾਦ ਚਉਪਈ ਸੁਨ ਸ਼ਾਹੁਨ ਤੈ ਕਛੂ ਨਾ ਜਾਣਤ ਸੋਹਨ ਸੋ ਅਮਲਨ ਕਹ ਠਾਂਤ ਸੋ ਹੀ ਰੰਕ ਦਰਬ ਉਪਜਾਵੈ ਅਮਲੀ ਪੂ ਧਾਮ ਲੁਟਾਵੈ ਤ੍ਰਿਯੋ ਬਾਚ ਛੰਦ ਜੋ ਅਮਲਨ ਕਾ ਖਾਏ ਖਤਾ ਕਬਹੂ ਨਹਿ ਖਾਵੈ ਮੂੜ ਅਵਰ ਨਹਿ ਜਾਹੇ ਆਪ ਕਬਹੂ ਨਾ ਮੁੰਡਾਵੈ ਚੰਚਲਾਨ ਕੋ ਚਿਤ ਚੋਰ ਛਿਨ ਇਕ ਮਹਿ ਲੇਹੀ ਭਾਂਤ ਭਾਤ ਭਾਮਨ ਨੇ ਭੋਗ ਭਾਵਤ ਮਨ ਦੇਹੀ ਅੜਿਲ ਵਜਹਿ ਬਾਮ ਕਹਿ ਕੇਲ ਜੁਗ ਜਾਮ ਮਚਾਵੇ ਹਰਣਾ ਜਿਮ ਉਛਲੈ ਨਾਰ ਨਾਗਰੀ ਨਿਰਜਾਵੈ ਸੋ ਹੀ ਕਾਮ ਧਰਨ ਉਪਰ ਪਰੈ ਹੋ ਬੀਜ ਖਲਤ ਹੈ ਜਾਹੇ ਕਹਾਂ ਜੜ ਰਤ ਕਰੈ ਬੀਰਗ ਭੂਮ ਗਿਰ ਪਰੈ ਤਕੈ ਮੁਖ ਪਾਏ ਕੈ ਨਿਰਖ ਨਾਰ ਕੀ ਓਰ ਰਹਿ ਸਿਰ ਨਿਆਇ ਕੈ ਸ਼ਰਮਨਾਕ ਵੈ ਹਿਰਦੈ ਬਚਨ ਹਾਸਾ ਸ ਕਹੈ ਹੋ ਕਾਮ ਕੇਲ ਕੀ ਸਮੈ ਨਾ ਪਸ ਕੌਡੀ ਲਹਿ ਤਮਕ ਸਾਂਗ ਸੰਗ੍ਰਹਿ ਤੁਰੈ ਪਰ ਦਲਹਿ ਨਚਾਵੈ ਟੂਕ ਟੂਕ ਵੈ ਗਿਰਹਿ ਤਉ ਸਾਮੈ ਹੱਥ ਤਾਵੈ ਆਸ ਧਾਰਨ ਲਗ ਜਾਏ ਨਾ ਚਿਤਹਿ ਡੁਲਾਵਹੀ ਹੋ ਤੇ ਨਰ ਬਰਤ ਬਰੰਗਨ ਸੁਰਪੁਰ ਪਾਵਹੀ ਸੁਕ੍ਰਿਤ ਸੁਗਰ ਜਿਨ ਆਏ ਜਗਤ ਮੈਂ ਜਸ ਕੋ ਪਾਇਓ ਬਹੁਰ ਖਲਨ ਕਾ ਖੰਡ ਖੇਤ ਜੈ ਸ਼ਬਦ ਕਹਾਇਓ ਅਮਲ ਪਾਨ ਸੋਵੇ ਅੰਗ ਤਨਕ ਸਰ ਜਿਨ ਲਇਓ ਹੋ ਸੋ ਨਰ ਜੀਵਤ ਮੁਕਤ ਜਗਤ ਭੀਤਰ ਪਇਓ ਕਭੂ ਨਾ ਖਾਏ ਪਾਨ ਅਮਲ ਕਭੂ ਨਾ ਪੀਓ ਕਹੂ ਨਾ ਖੇਲ ਅਖੇਟਣ ਸੁਖ ਨਿਰਧਨ ਕਹਿ ਦਿਓ ਕਭੂ ਨਾ ਸੌਂਦਾ ਲਾਇ ਰਾਗ ਮਨ ਭਾਇਓ ਹੋ ਕਰਿਓ ਨਾ ਪਾਮਨ ਭੋਗ ਜਗਤ ਕਿਉ ਆਇਓ ਨਾਦ ਗੰਧ ਸਭ ਇਸਤਰਨ ਜਿਨ ਨਰ ਰਸ ਲੀਏ ਅਮਲ ਪਾਨ ਆਖੇਟ ਦੁਰਜਨ ਦੁਖਿਤ ਕੀਏ ਸਾਧ ਸੇਵ ਸੁਭ ਸੰਗ ਭਜਤ ਹਰ ਜੂ ਪਏ ਹੋ ਤੇ ਦਇ ਜਸ ਦੁੰਦ ਵੀ ਜਗਤ ਜਾਤੇ ਗਏ ਚਤੁਰ ਨਾਰ ਬੋ ਭਾਂਤ ਰਹੀ ਸਮਝਾਏ ਕਰ ਮੂਰਖ ਨਾਹ ਨਾ ਸਮਝਿਓ ਉਠਿਓ ਰਸਾਇ ਕਰ ਗਹਿ ਕੈ ਤਰਨ ਤੁਰੰਤ ਤਰਲਤਾ ਜਨ ਮਰਿਓ ਹੋ ਤਵ ਤ੍ਰਿਏ ਠਾੜ ਚਰਿਤ ਤਹੀ ਇਹ ਵਿਦ ਕਰਿਓ ਛਿਤ ਪਰ ਖਾਏ ਪਛਾਰ ਪਰੀ ਮੁਰਛਾਇ ਕਰ ਹਾਏ ਹਾਏ ਕਹਿ ਸ਼ਾਉ ਲਈ ਉਰ ਲਾਇ ਕਰ ਲਾਖ ਲਹਿ ਤੂੰ ਬਜੇ ਕਹੋ ਕਿਆ ਕੀਜੀਐ ਹੋ ਕਹੋ ਨਿਰਪ ਸਹਿਤ ਭੋਜਨ ਸਭ ਕਹਿ ਦੀਜੀਐ ਦੋਹਰਾ ਸ਼ਾਉ ਤਵੈ ਭੋਜਨ ਕਰਾ ਨਾਨਾ ਵਿਦਨ ਬਨਾਏ ਊਚ ਨੀਚ ਰਾਜਾ ਪ੍ਰਜਾ ਸਭ ਹੀ ਲੈ ਬੁਲਾਏ ਚੌਪਈ ਪੌਂਦ ਪੌਂਦ ਲੋਗਨ ਬੈਠਾਇਓ ਪੌਂਦ ਪੌਂਦ ਭੋਜਨੈ ਖਵਾਇਓ ਇਤੈ ਨਿਰਭ ਸੋ ਨੇਹ ਲਗਾਇਸ ਬਾਤਨ ਸੋ ਤਾਕੋ ਵਰਜਾਇਸ ਦੋਹਰਾ ਭੋਜਨ ਤਨੈ ਖਵਾਇਓ ਭਾਂ ਭੋਜ ਮੈਂ ਪਾਏ ਰਾਜਾ ਕੋ ਪਤ ਕੇ ਸਹਿਤ ਛਲ ਸੋ ਗਈ ਸਵਾਇ ਭਾਂ ਖਾਏ ਰਾਜਾ ਜਗਿਓ ਸੋਹੀ ਭਇਓ ਅਚੇਤ ਮਿੱਤਰ ਭੈ ਤੇ ਨਾਰ ਕੋ ਤਬ ਹੀ ਬਨਿਓ ਸੰਕੇਤ ਚਉਪਈ ਲੋਗ ਜਿਵਾਏ ਬਚਨਿ ਵਿਭਾਖਾ ਸਿਗਰੋ ਦਿਵਸ ਰਾਏ ਹਮ ਰਾਖਾ ਸਾਂਝ ਪਰੇ ਰਾਜਾ ਕਰਿਐ ਹੈ ਤੂੰ ਤਵੈ ਬੁਲਾਏ ਪਠਾਇ ਭਜੰਗ ਛੰਦ ਮਿਲਿਓ ਜਾਨ ਪਿਆਰਾ ਲਗੇ ਨੈਣ ਐਸੇ ਮਨੋ ਬਾਂਧ ਭਾਂਦੇ ਮਿਰਗੀ ਰਾਟ ਜੈਸੇ ਲਿਓ ਮੋਹਿ ਰਾਜਾ ਮਨੋ ਮੋਲ ਲੀਨੋ ਤਹੀ ਭਾਵ ਤੋ ਭਾਵਨੀ ਭੋਗ ਕੀਨੋ ਰਹਿਓ ਸ਼ਾਹੋ ਡਾਰਿਓ ਕਛੂ ਨਾ ਵਿਚਾਰਿਓ ਮਨੋ ਲਾਤ ਕੇ ਸਾਥ ਸ਼ੈਤਾਨ ਵਾਰਿਓ ਪਸੂ ਹਾਨ ਭਾਖੈ ਉਠੈ ਨਾ ਉਘਾਵੈ ਇਤੇ ਕੋ ਰਾਜ ਬਾਂਕੋ ਬਜਾਵੈ ਦੋਰਾ ਛਾਉ ਪਾਲ ਕੀ ਕਹਿ ਤਰੇ ਬਾਂਧ ਡਾਰ ਕਰ ਦੀਨ ਜੋ ਕਛ ਤਾਮ ਮਹਿ ਤਨੂ ਤੋ ਘਾਲ ਤਿਸੀ ਮੈ ਲੀਨ ਅੜਿਲ ਆਵ ਦੌਰ ਤਾਹੀ ਪਰ ਤੜੀ ਬਨਾਇ ਕੈ ਰਮੀ ਨਿਰਪਤ ਕੇ ਸਾਥ ਅਦਕ ਸੁਖ ਪਾਏ ਕੈ ਲੈ ਨਾਰੀ ਕਹਿ ਰਾਏ ਆਪਣੇ ਘਰ ਗਇਓ ਸੂਮ ਸੋਹੀਐ ਬਾਂਧ ਪਾਲ ਕੀ ਤਰ ਲਿਓ ਜਬ ਪਹੁੰਚੇ ਦੂਜੈ ਸੁਖੀ ਗ੍ਰਹਿ ਨਾਰ ਨਰ ਕਹਿਓ ਕੇ ਦੇਹੋ ਪਠਾਏ ਪਾਲ ਕੀ ਛਾਉ ਘਰ ਬੱਧੇ ਸ਼ਾਹੋ ਤੇ ਤਰੇ ਤਹੀਂ ਆਪਤ ਪਏ ਹੋ ਜਹ ਰਾਜਾ ਧਨ ਸਹਿਤ ਬਾਲ ਹਰ ਲੈ ਗਏ ਚਉਪਈ ਬੀਤੀ ਰਹਿਣ ਭਇਓ ਉਜਿਆਰਾ ਤਵੇ ਸ਼ਾਹ ਤੂੰ ਤ੍ਰਿਗਨੂ ਘਾਰਾ ਮੁਹੇ ਪਾਲ ਕੀ ਤਰ ਕੇ ਰਾਖਾ ਬਚਨ ਲਜਾਇ ਐਸ ਵਿਦ ਭਾਖਾ ਮੈਂ ਜੋ ਕਬੂਲ ਨਾਰ ਕਹਿ ਕਹੇ ਤੇ ਬਚ ਬਸਵਾ ਕੇ ਜੀ ਰਹੇ ਲక్ష్ਮੀ ਸਗਲ ਨਾਰ ਨਾਰਜਤ ਹਰੀ ਮੋਰੀ ਵਿਦ ਐਸੀ ਗਤ ਕਰੀ ਕਵਿਓ ਬਾਜ ਦੋਹਰਾ ਹਰਤ ਭਾਗ ਹੀ ਸਰਬਦਾ ਕਰੋ ਕੈਸੀਐ ਕੋਏ ਜੋ ਬਿਦਨਾ ਮਸਤਕ ਲਿਖਾ ਅੰਤ ਤੈਸੀਐ ਹੋਏ ਅੜਿਲ ਸੁਧ ਪਾਈ ਜਬ ਸ਼ਾਓ ਨਿਆਏ ਮਸਤਕ ਰਹਿਓ ਦੂਜੇ ਮਨੁਖ ਨਾ ਪਾਸ ਭੇਦ ਮੁਖ ਤੇ ਕਹਿਓ ਭੇਦ ਭੇਦ ਕੀ ਬਾਤ ਚੀਨ ਪਸ ਨਾ ਲਈ ਹੋ ਲਖਿਓ ਦਰਬ ਲੈ ਨਾਨ ਤੀਰਥਨ ਕਉ ਗਈ ਇਤ ਸ੍ਰੀ ਚਰਿਤ੍ਰ ਪ੍ਰਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 245 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਪੂਰਬ ਦੇਸਿਕ ਤਿਲਕ ਨਿਰਵਦਵਾਰ ਭਾਨ ਮੰਜਰੀ ਨਾਰ ਤਵਨ ਕਰ ਚਿੱਤਰ ਬਰਨ ਇਕ ਸੁਤ ਗ੍ਰਹਿ ਵਾਕੇ ਇੰਦਰ ਚੰਦਰ ਛਬ ਤੁਲ ਨਾ ਤਾਕੇ ਅੜਿਲ ਜੇ ਤਰਨੀ ਸੁਤ ਕੀ ਪ੍ਰਵਾ ਨਿਹਾਰੀ ਲੋਕ ਲਾਜ ਤਜ ਤਨ ਮਨ ਧਨ ਕਹਵਾਰੀ ਬ੍ਰਹਿ ਬਾਣ ਤਨ ਵਿਧੀ ਮਗਧ ਹੋਇ ਝੂਲਹੀ ਹੋ ਮਾਤ ਪਿਤਾ ਪਦ ਸੁਤ ਕੀ ਸਭ ਸੁਧ ਭੂਲਹੀ ਦੋਹਰਾ ਛੇਮ ਕਰਨੇ ਇਕ ਸ਼ਾਉ ਕੀ ਸੁਤਾ ਰਹਿ ਸੋ ਕੁਮਾਰੇ ਉਰਜ ਰਹੀ ਮਨ ਮੈਂ ਕਨੀ ਨਿਰਖਦ ਰਾਜ ਦੁਲਾਰੇ ਅੜਿਲ ਸਵਰਨ ਮੰਜਰੀ ਅਟਕੀ ਕੁਰ ਨਿਹਾਰ ਕਰ ਰੁਕਮ ਮੰਜਰੀ ਸਾਚਰ ਲਈ ਹਕਾਰ ਕਰ ਨਿਜ ਮਨ ਕੋ ਤੇ ਭੇ ਸਕਲ ਸਮਝਾਏ ਕਹਿ ਹੋ ਚਿੱਤਰ ਭਰ ਨਿਰਭ ਸੁਤ ਪਹਿ ਤਈ ਪਠਾਏ ਕਹਿ ਨਿਜ ਨਾਰੀ ਹੋਇ ਕਰਿਓ ਕੁਾਰ ਕਰ ਆਏ ਕਰ ਪਾਂਤ ਪਾਂਤ ਸੋ ਭਜੋ ਪਰਮ ਸੁਖ ਪਾਏ ਕਰ ਭੂਪ ਤਿਲਕ ਕੀ ਕਾਣ ਨਾ ਚਿਤ ਮਹਿ ਕੀਜੀਐ ਹੋ ਮਨਸਾ ਪੂਰਨ ਮੋਰ ਸੱਜਣ ਕਰ ਦੀਜੀਐ ਕੁਾਰ ਬਾਜ ਚਉਪੀ ਠਾਂ ਸੁਣੇ ਅਨੂਪਮ ਹੈ ਹੈ ਸ਼ੇਰ ਸ਼ਾਹ ਲੀਨੇ ਦਵੈ ਹੈ ਹੈ ਰਾਹੋ ਸੁਰਾਹੋ ਨਾਮ ਹੈ ਤਿਨ ਕੇ ਅੰਗ ਸੁਰੰਗ ਬਨੇ ਹੈ ਜਿਨ ਕੇ ਜੋ ਤਾਤੇ ਦਵੈ ਹੈ ਹਰਿ ਲਿਆਵੈ ਬੋਰ ਆਏ ਮੁਰਿ ਨਾਰ ਕਹਾਵੈ ਤਬ ਹਮ ਸ਼ੰਕ ਤਿਆਗ ਤੋਏ ਬਰਹੀ ਭੂਪ ਤਿਲਕ ਕੀ ਕਾਣ ਨਾ ਕਰੀ ਸ਼ਾਉ ਸੁਤਾ ਜਬ ਯੋਸ ਨੂੰ ਪਾਵਾ ਚੰਡਾਰਿਨ ਕੋ ਭੇਸ ਬਨਾਵਾ ਕਰਮੋ ਧਰਤ ਬੁਹਾਰੀ ਪਈ ਸ਼ੇਰ ਸ਼ਾਹ ਕੇ ਮਹਲਨ ਗਈ ਦੋਹਰਾ ਹਜਰਤ ਕੇ ਕਰਮੋ ਤਸੀ ਐਸੋ ਭੇਸ ਬਨਾਏ ਰਾਹ ਸੁਰਾਹੋ ਜਾਉ ਤੇ ਤਹੀ ਪਹੁੰਚੀ ਜਾਏ ਅੜਿਲ ਬੰਦੇ ਹੁਤੇ ਜਹ ਦਵੈ ਹੈ ਚਰੋਖਾ ਤਰੈ ਜਹਾਂ ਨਾ ਚੀਟੀ ਪਹੁੰਚੈ ਪਵਨ ਨਾ ਸੰਚਰੈ ਕਹੀ ਤਰਨ ਇਹ ਭੇਸ ਪਹੁੰਚੀ ਜਾਏ ਕਰ ਹੋ ਅਰਧ ਰਾਤਰ ਪੇ ਛੋਰਾ ਬਾਜ ਬਨਾਏ ਕਰ ਚਉਬੇ ਛੋਰ ਅਗਾਰ ਪਛਾਰ ਉਤਾਰੀ ਆਨਨ ਬਿਖੈ ਲਗਾਮੀ ਡਾਰੀ ਹਵੈ ਅਸਵਾਰ ਚਾਵ ਕੀ ਕਮਾਰ ਸੇ ਸ਼ਾਉ ਚਰੋਖਾ ਪੈ ਨਿਕਾਰ ਸਿੰਦੋਰਾ ਸ਼ਾ ਚਰੋਖਾ ਕੇ ਪੈ ਪਰੀ ਤੁਰੰਗ ਗੁਦਾਏ ਸ਼ੰਕਾ ਕਰੀ ਨਾ ਜਾਣ ਕੀ ਪਰੀ ਨਦੀ ਮੋ ਜਾਏ ਚਉਪੀ ਚਰਨਾ ਮਹਿ ਤੇ ਬਾਜ ਨਿਕਾਰਿਸ ਗਹਿਰੀ ਨਦੀ ਬਿਖੈ ਲੈ ਡਾਰਿਸ ਜੀ ਆਪਣੇ ਕਾ ਲੋਭ ਨਾ ਕਰਾ ਇਹ ਛਲ ਰਾਹੋ ਅਸੁ ਕਹਾ ਹਰਾ ਜਬ ਬਾਜੀ ਹਜ਼ਰਤ ਕੋ ਗਇਓ ਸਭ ਹਿਰ ਕੋ ਬਿਸਮੈ ਜੀ ਭਇਓ ਜਹਾਨਾ ਸਖਤ ਪਰਵੇਸ਼ ਪਵਨ ਕਰ ਤਾਤੇ ਲਿਓ ਤਰੰਗਮ ਕਿਨ ਹਰ ਪ੍ਰਾਤ ਬਚਨ ਹਜ਼ਰਤੇਮ ਕੀਓ ਭੈ ਦਾਨ ਚੋਰੈ ਮੈਂ ਦਿਓ ਜੋ ਵਹ ਮੂਹ ਕਹ ਬਦਨ ਦਿਖਾਵੈ ਬੀ ਸਹਸਰ ਸ਼ਰਪੀ ਪਾਵੈ ਅਭੈ ਦਾਨ ਤਾਕੋ ਮੈਂ ਦਿਆਇਓ ਖਾਈ ਸਬਦ ਕੁਰਾਨ ਉਚਾਇਓ ਤਬ ਤ੍ਰੀ ਭੇਸ ਪੁਰਖ ਗੋਦਰਾ ਸ਼ੇਰ ਸ਼ਾਹ ਕਾ ਸਜਦਾ ਕਰਾ ਦੋਹਰਾ ਪੁਰਖ ਭੇਖ ਕਾ ਪੈਰ ਤ੍ਰੀ ਭੂਖਨ ਸਜੇ ਸੁਰੰਗ ਸ਼ੇਰ ਸ਼ਾਹ ਸੋ ਇਮ ਕਹਾ ਮੈਂ ਤਬ ਹਰਾ ਤੁਰੰਗ ਚੌਪੀ ਜਬ ਹਜ਼ਰਤ ਤਾ ਕੋ ਲਖ ਲਇਓ ਹਰਕਤ ਪਇਓ ਕੋਪ ਮਿਟ ਗਇਓ ਨਿਰਖ ਪ੍ਰਵਾ ਉਪਮਾ ਬੋ ਕੀਨੀ ਬੀ ਸਾਸਰ ਸ਼ਰਫੀ ਦੀਨੀ ਦੋਹਰਾ ਹਾਸੇ ਹਜ਼ਰਤ ਐਸੇ ਕਹਾ ਸੁਨ ਤਸਕਰ ਸੋ ਦਰੰਗ ਸੋ ਵਿਦ ਕਹੋ ਬਨਾਏ ਮੋਏ ਕੇ ਵਿਧਾਰਾ ਤੁਰੰਗ ਚੌਪਈ ਜਬ ਅਬਲਾ ਆਏ ਸਿਮ ਪਾਵਾ ਮੋਹ ਰਾਗ ਮੇਖਨ ਲੈ ਆਵਾ ਸਰਤਾ ਮੋ ਤ੍ਰਿਣ ਗੂਲ ਬਹਾਇਸ ਰਛ ਪਾਲਤਾ ਪਰ ਢਹਕਾਇਸ ਦੋਹਰਾ ਬਹੁਰ ਨਦੀ ਭੀਤਰ ਪਰੀ ਜਾਤ ਪਈ ਤਰਿ ਪਾਰ ਸ਼ਹਿ ਚ ਰੋਖਾ ਕੇ ਤਰੇ ਲਾਗਤ ਭਈ ਸੁਧਾਰੇ ਚੌਪੀ ਜਬ ਕਰਿਆਰੀ ਘਰੀ ਬਜਾਵੇ ਤਬ ਮੇਖ ਮੇਖਿਕ ਤਾਹ ਲਗਾਵੇ ਬੀਤਾ ਦਿਵਸ ਰਜਨ ਵੱਡ ਗਈ ਤਬ ਤ੍ਰਿਏ ਤਾਹ ਪਹੁੰਚਤ ਪਈ ਅੜਿਲ ਤੈਸੈ ਛੋਰ ਤੁਰੰਗ ਝਰੋਖਾ ਬੀਚ ਕਰ ਜਲ ਮੋ ਪਰੀ ਕੁਦਾਏ ਜਾਤ ਪੀ ਪਾਰ ਤਾਰੇ ਸਭ ਲੋਕਨ ਕੋ ਕੌਤ ਕੇ ਅਦਿਕ ਦਿਖਾਏ ਕੈ ਹੋ ਸ਼ੇਰ ਸ਼ਾਹ ਸਭ ਬਚਨ ਕਹੇ ਮੁਸਕਾਏ ਕੈ ਇਹ 500 ਪ੍ਰਥਮ ਬਾਜ ਮੁਰ ਕਰ ਪਰਿਓ ਦੁਤੀਏ ਅਸਵ ਤਵ ਨਿਰਖਤ ਇਹ ਛਲ ਸੋ ਹਰਿਓ ਸ਼ੇਰ ਸ਼ਾਹ ਤਵ ਕਹਿਓ ਕਹਾ ਬੁੱਧ ਕੋ ਪਇਓ ਹੋ ਰਾਹਾ ਹੋ ਜਹਾਂ ਤਹੀ ਸੁਰਾਹਾ ਹੂੰ ਗਇਓ ਸ਼ਾਹ ਸਹਿ ਸਭ ਲੋਕ ਚਿਰਤਰ ਬਿਲੋਕ ਪਰ ਦਾਂਤ ਤਾਂ ਸੋ ਕਾਟ ਕਹੈ ਹੈ ਦਇਓ ਕਰ ਕਹੈ ਹਮਾਰੀ ਮਥੈ ਕਵਨ ਕਾਰਨ ਪਇਓ ਹੋ ਰਾਹਾ ਤਸਕਰ ਹਰਿਓ ਸੁਰਾਹਾ ਹਮ ਦਇਓ ਦੋਹਰਾ ਸਵਰਨ ਮੰਜਰੀ ਬਾਜ ਹਰ ਮਿੱਤਰ ਹੈ ਦੇ ਬਨਾਏ ਚਿੱਤਰ ਬਰਨ ਸੁਤ ਨਿਰਪਵਰਾ ਹਿਰਦੈ ਕੋ ਉਪਜਾਏ ਭਾਂਤ ਭਾਂਤ ਤਾ ਕੋ ਭਜਾਏ ਹਿਰਦੈ ਹਰ ਕੋ ਵਜਾਏ ਸ਼ੇਰ ਸ਼ਾਹ ਦਿੱਲੀਸ ਕਹਾ ਤ੍ਰਿਆ ਚਰਿਤਰ ਦਿਖਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 246 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ